ਚੌਪਈ ਮੈਂ ਲਤਾਵਲਾ ਇੱਕ ਸੁਣੀ ਬੇਦ ਪ੍ਰਾਣ ਸ਼ਾਸਤਰ ਬਹੁ ਗੁਣੀ ਬੜੇ ਸਾਹੋ ਕੀ ਸਦਾ ਪਣਜੈ ਤਾਕੇ ਕੋ ਪਟ ਤਰ ਕਹਿ ਦਿਜੈ ਅੜਿਲ ਮੈਂ ਲਤਾ ਇੱਕ ਬੜੋ ਜਹਾਜ਼ ਮੰਗਾਇਓ ਖਾਨ ਪਾਨ ਬਹੁ ਦਿਨ ਕੋ ਬੀਚ ਡਰਾਇਓ ਛੋਰਨਾਥ ਕੋ ਧਾਮ ਆਪ ਤਿਤ ਕੋ ਚਲੀ ਹੋਲੀ ਨੇ ਆਪਣੇ ਸੰਗ ਪਚਾਸਿਕ ਸੁਭ ਅਲੀ ਜਬ ਸਮੁੰਦਰ ਮੈਂ ਗਈ ਤਵੈ ਤਿਨ ਯੋ ਕੀਓ ਸਾਠ ਹਾਥ ਕੋ ਬਾਸ ਮੰਗਾਏ ਤਵੈ ਲਿਓ ਤਾਸੋ ਬੈਰਕ ਬਾਂਧੀ ਬੜੀ ਬਨਾਏ ਕੈ ਹੋ ਵਾ ਅੰਤਰ ਕੇ ਸੰਗ ਦਈ ਆਗ ਜਰਾਏ ਕੈ ਹੀਰ ਆਗ ਕਹਿ ਜੀਨ ਚੰਭਵਾਤ ਪਇਓ ਜਨਕ ਸਮੁੰਦਰ ਕੇ ਵੀ ਦੂਸਰੋ ਵੈਓ ਜਿਉ ਜਿਉ ਤਾਕਾ ਬੈਠ ਮਲਾਹ ਚਲਾਵਹੀ ਹੋ ਮਛ ਕਛ ਸੰਗ ਹੀਰ ਚਲੇ ਤਹ ਆਵਹੀ 40 ਕੋਸ ਪ੍ਰਮਾਣ ਜਹਾਜ ਜਵਾਇਓ ਮਛ ਕਛ ਸਭ ਅਦਕ ਹਿਰਦੈ ਸੁ ਪਾਇਓ या फल को हम अब ही पकड़ चबाए हैं हो बहुर अपने धाम सकल चल जाए हैं मछ कछ अर जीव बहुत मिल जोते तिनके बरसो अधिक रतन आवत भय मैन लता तब दीनी आग बुझाए कै हो मछ कछ चक रहे अनक दुख पाए कै तिनके ठटकित बार तहां ते चल गयो जीवित ही सब रहे अधिक दुखित भयो मानि मानिक तब लीने बाल उठाए कै ਹੋ ਜਲ ਜੀਵਨ ਕਹੈ ਸੋ ਚਿਤਰ ਦਿਖਾਏ ਕੈ ਦੋਹਰਾ ਕੋਟ ਦਵਾਰ ਕਰਮਤ ਸਦ੍ਰਿਗ ਬੰਧਿਓ ਆਪਣੋ ਗਾਉ ਤਾ ਦਿਨ ਤੋ ਤਾ ਕੋ ਪਰਿਓ ਮਛਲੀ ਬੰਦਰ ਨਾਓ ਖੋਜ ਖੋਜ ਤੇ ਭੂਮ ਤੇ ਕਾਢੇ ਰਤਨ ਅਨੇਕ ਰੰਕ ਸਭੈ ਰਾਜਾ ਪਏ ਰਹੋ ਨਾ ਦੁਰਬਲ ਏਕ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 177 ਮੂ ਸਮਾਪਤ ਮਸਤ ਸੁਭ ਮਸਤ ਅਪਜੂ ਚੌਬਈ ਏਕ ਸੁਮੇਰ ਦੇਵ ਬਰਿ ਨਾਰੀ ਅਤਿ ਸੁੰਦਰ ਪ੍ਰਭ ਆਪ ਸੁਵਾਰੀ ਜੋਤਮਤੀ ਦੁਹਤਾ ਤਿਹ ਸੋ ਹੈ ਦੇਵ ਦੇਵਨ ਕੋ ਮਨ ਮੋਹੈ ਕੋਰ ਕੁਾਰ ਤਿਹ ਸਬਦ ਸੁਨਿਜੈ ਬੈਰ ਭਾਵ ਤਿਨ ਮਾਂਜ ਪੁਨਿਜੈ ਸੋ ਰਾਣੀ ਕੋ ਘਾਤ ਨਾ ਪਾਵੈ ਜੇ ਛਲ ਸੋ ਤਿਹ ਸਵਰਗ ਬਿਠਾਵੈ ਦੋਹਿਤਾ ਬੋਲ ਨਿਕਟ ਤੇ ਲਈ ਸਿੱਖਾ ਇਹ ਸਿਖਾਵਤ ਭਈ ਜਰੀਆ ਖੇਰ ਕੂਕ ਜਬ ਜੋ ਨਾਮ ਸਭ ਤੇ ਹਮਰੀ ਕੋ ਲੀਜੋ ਬੋਲ ਸਵਾਰੀ ਸਤਾ ਖਿਲਾਈ ਕੋਰ ਕੁਆਰੀ ਪਰ ਕੂਕ ਦਿਰਾਈ ਰਾਣੀ ਅਦਕ ਕੋਪ ਤਬ ਭਈ ਚੜ ਚੰਪਾਨ ਮਾਰਨ ਤਿਨ ਗਈ ਸਭ ਤਨ ਖਬਰ ਐਸ ਸੁਨ ਪਾਈ ਚੜ ਰਾਣੀ ਹਮਰੇ ਪਰ ਆਈ ਨਿਜ ਕਰ ਗ੍ਰਹਿਨ ਆਗ ਲੈ ਦੀਨੀ ਜਰ ਬਰ ਬਾੜ ਸਵਰਗ ਕੀ ਲੀਨੀ ਦੋਹਰਾ ਚਿਤ੍ਰ ਚਰਿਤ੍ਰ ਨਰਾਣੀਐ ਸਭ ਤਨ ਦਈ ਸੰਘਾਰੇ ਰਾਜ ਪਾਟ ਅਪਨੋ ਕੀਓ ਦੁਸ਼ਟ ਰਿਸ਼ਟ ਨਿਵਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 178ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪੀ ਸਾਬਦੂ ਪਛਮੇ ਇਕ ਰਹੈ ਕਾਮਪਤੀ ਤਾ ਕੋ ਜਗ ਕਹੈ ਤਾਕੋ ਪਤਿ ਪਰਦੇਸ ਸਿਧਾਰੋ ਬਰਖ ਬੀਤ ਗਏ ਗ੍ਰਹਿ ਨਾ ਸੰਭਾਰੋ ਸੁਧ ਪਤ ਕੀ ਅਵਲਾ ਤਜ ਦੀਨੀ ਸਾਮਾਨਨ ਕੀ ਤਿਨ ਗਤ ਲੀਨੀ ਪੂਜ ਨੀਜ ਨੈ ਠੌਰ ਵਿਚਾਰੈ ਜੋ ਚਾਹੈ ਤੇ ਸਾਥ ਬਿਹਾਰੈ ਤਬ ਲੋ ਨਾਥ ਤਵਨ ਕੋ ਆਇਓ ਏਕ ਦੂਤ ਯਹ ਬੋਲ ਪਠਾਇਓ ਕੋ ਮਿਲਾਏ ਮੋਹਿ ਤ੍ਰਿਏ ਦੀਜੈ ਜੋ ਚਾਹੈ ਚਿਤ ਮੈਂ ਸੋ ਲੀਜੈ ਵਾਕੀ ਨਾਰ ਦੂਤ ਯਹ ਭਾਈ ਆਨ ਸਾਹ ਕੋ ਤੁਰਤ ਮਿਲਾਈ ਸਾਹੋ ਜਵੈ ਤਿਨ ਬਾਲ ਪਛਾਨਿਓ ਇਹ ਬਚਨ ਤਤਕਾਲ ਵਖਾਨਿਓ ਕਿਉ ਨਹਿ ਚਲਤ ਧਾਮ ਪਤਿ ਮੋਰੇ ਵਿਛਰੇ ਬਿਤੇ ਬਰਖ ਬਹੁ ਤੋਰੇ ਅਬ ਹੀ ਹਮਰੇ ਧਾਮ ਸਿਧਾਰੋ ਸਭੀ ਸੋ ਕਮਾਰੋ ਟਾਰੋ ਜਬ ਅਬਲਾ ਯਉ ਬਚਨ ਚਾਰਿਓ ਮੂਰਖ ਸਾਹੋ ਕਛੂ ਨਾ ਵਿਚਾਰਿਓ ਭੇਦ ਭੇਦ ਕੀ ਬਾਤ ਨਾ ਪਾਈ ਨਿਜ ਪਦ ਕੋ ਲੈ ਤਾਮ ਸਿਦਾਈ ਦੋਰਾ ਕਾਜ ਕਮਨ ਆਈ ਹੁਤੀ ਕਹ ਚਿਤਰੇਨ ਕੀਨ ਭੇਦ ਅਭੇਦ ਕਛ ਨਾ ਲਖਿਓ ਚਲ ਘਰ ਗਇਓ ਮਤ ਹੀਨ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 179 ਮੋ ਚਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚਉਪਈ ਨੈਨ ਉਤਮਾ ਨਾਰ ਇਕ ਸੁਨੀ ਵੇਦ ਪ੍ਰਾਨ ਸ਼ਾਸਤਰ ਬਹੁ ਗੁਨੀ ਜਾਣਿਓ ਜਬ ਪ੍ਰੀਤਮ ਢਿਗ ਆਇਓ ਭੇਦ ਸਹਿਤ ਤ੍ਰਿਏ ਬਚਨ ਸੁਨਾਇਓ ਸਈਆ ਪੀ ਕਿਓ ਪਰਦੇਸ ਪਿਆਨ ਗਏ ਹੂੰ ਉਠ ਬੰਧਵ ਦੋ ਹਉ ਬਿਨ ਲਾਤ ਅਨਾਥ ਭਈ ਇਤ ਅੰਤਰ ਕੀ ਗਤ ਜਾਣਤ ਸੋ ਪੂਤ ਰਹੇ ਸਿਸ ਮਾਤ ਪਿਤਾ ਕਬ ਹੂੰ ਨਹਿ ਆਵਤ ਹਾਂ ਕਰ ਖੋ ਬੈਦ ਉਪਾਇ ਕਰੋ ਹਮਰੋ ਕਛ ਆਂਧਰੀ ਸਾਸ ਨਿਵਾਸ ਨ ਕੋ ਪੇਸ ਮਲੀਨ ਰਹੋ ਤਵ ਤੈ ਸਿਰ ਕੇਸ ਜਟਾਨ ਕੇ ਜੂਟ ਭੈ ਹੈ ਵਿਯੋਗ ਨਸੀਬ ਬਿਰਹੁ ਘਰ ਹੀ ਕਰ ਹਾਰ ਸ਼ਿੰਗਾਰ ਵਿਸਾਰ ਦਏ ਹੈ ਪ੍ਰਾਚੀ ਦਿਸ਼ਾ ਪ੍ਰਗਟਿਓ ਸਸਿਦਾਰਨ ਸੂਰਜ ਪਸ਼ਚਮ ਅਸਤ ਭਏ ਹੈ ਬੈਦ ਉਪਾਏ ਕਰੋ ਕਝ ਆਏ ਸੋ ਏਸ ਕਹੂੰ ਪਰਦੇਸ ਗਏ ਹੈ ਪ੍ਰਾਸ ਸੋ ਪ੍ਰਾਤ ਪਟਾਸੇ ਪਟੰਬਰ ਪੀਰੀ ਪਰੀ ਪਰਸੇ ਪ੍ਰਤਿਪਾਰੇ ਪਾਸੀ ਪ੍ਰੀਤ ਕੁਪਯੋਗ ਸੀ ਪ੍ਰਾਕ੍ਰਿਤ ਪ੍ਰੇਤ ਸੇ ਪਾਨ ਪਰੋਸ ਨਿਹਾਰੇ ਪਾਸ ਪਰੋਸਨ ਸੀ ਪਕਵਾਨ ਪਿਸਾਜ ਸੋ ਪੀਰ ਸੇ ਪਿਆਰੇ ਪਾਪ ਸੋ ਪ੍ਰੂਨ ਪ੍ਰਵੇਸ਼ ਕਰੈ ਜਬ ਤੇ ਗਏ ਪੀ ਪਰਦੇਸ ਪਿਆਰੇ ਪ੍ਰੀਤਮ ਪੀ ਚਲੇ ਪਰਦੇਸ ਪ੍ਰਿਆ ਪ੍ਰਤਿ ਮੰਤਰ ਰਹੀ ਜਗ ਕੈ ਪਲਕੈ ਨ ਲਗੈ ਪਲਕਾ ਪੈ ਪਰੈ ਪਛਤਾਤ ਉਤੇ ਪਤ ਕਉ ਤੱਕ ਗਏ ਪ੍ਰਤਿ ਪ੍ਰਾਤ ਪਖਾਰ ਸਵੈ ਤਨ ਪਾਕ ਪਕਾਵਨ ਕਾਜ ਚਲੀ ਥਕ ਕੈ ਪਤ ਪ੍ਰੇਮ ਪ੍ਰਵੇਸ਼ ਕੀਓ ਤਨ ਮੈਂ ਬਿਨ ਪਾਵਕ ਪਾਕ ਗਇਓ ਪਕ ਕੈ ਚਉਪਈ ਜਬ ਹੀ ਭਾਂਤ ਜਾਰ ਸੁਨ ਪਾਇਓ ਇਹ ਹਿਰਦੈ ਭੀਤਰ ਠਹਰਾਇਓ ਮੋਹਿ ਬੁਲਾਵਤ ਹੈ ਬੜ ਭਾਗੀ ਜਾ ਕੀ ਲਗਨ ਮੋਹਿ ਪਰ ਲਾਗੀ ਤਾਕੇ ਪਾਸ ਤੁਰਤ ਚਲ ਗਇਓ ਬਹੁ ਵਿਦ ਭੋਗ ਕਮਾਵਤ ਭਇਓ ਕੀਰ ਕਮਾਏ ਪਲਟ ਗ੍ਰਹਿ ਆਇਓ ਤਾਕੋ ਭੇਦ ਨ ਕਾਹੂ ਪਾਇਓ ਇਤ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 180ਵਾਂ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ